ਚਾਨਣ ਦੀ ਲੀਕ ਤੂੰ ਸੰਘਣੇ ਹਨੇਰੇ 'ਚ ਚਾਨਣ ਦੀ ਇੱਕ ਲੀਕ ਤੂੰ ਸੰਘਣੇ ਹਨੇਰੇ 'ਚ ਚਾਨਣ ਦੀ ਇੱਕ ਲੀਕ ਇਹ ਲੀਕ ਕਦੇ ਮਿਟੇ ਨਾ ਇਹ ਲੀਕ ਕਦੇ ਮਿਟੇ ਨਾ ਇਹ ਚਾਨਣ ਕਦੇ ਬੁਝੇ ਨਾ ਇਹ ਲੀਕ ਕਦੇ ਮਿਟੇ ਨਾ ਇਹ ਚਾਨਣ ਕਦੇ ਬੁਝੇ ਨਾ ਮੇਰੀਆਂ ਦੁਆਵਾਂ ਮੇਰੀਆਂ ਦੁਆਵਾਂ ਤੇਰੇ ਚੌਗਿਰਦ ਕਾਰ ਕਰੀ ਰੱਖਣ ਚਿਤ ਕਰਦਾ ਤੇਰਾ ਦੀਦਾਰ ਕਰਾਂ ਚਿਤ ਕਰਦਾ ਤੇਰਾ ਦੀਦਾਰ ਕਰਾਂ ਤੂੰ ਚਾਹੇ ਕੁਝ ਵੀ ਸੋਚ ਤੂੰ ਚਾਹੇ ਕੁਝ ਵੀ ਸੋਚ ਤੂੰ ਚਾਹੇ ਕੁਝ ਵੀ ਆਖ ਪਰ ਮੇਰੀਆਂ ਭਾਵਨਾਵਾਂ ਦੀ ਸੱਚਾਈ ਅਮਿੱਠ ਹੈ ਮੇਰੀਆਂ ਭਾਵਨਾਵਾਂ ਦੀ ਸੱਚਾਈ ਅਮਿੱਠ ਹੈ ਤੇ ਅਮਿੱਠ ਹੀ ਰਹੇਗੀ